ਸ਼ਲੋਕ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਤ ਦਿਆਲ ਏਕ ਅਖਰ ਹਰ ਮਨ ਵਸ ਨਾਨਕ ਹੋਤ ਨਿਹਾਲ ਹੈ ਕਿਰਪਾ ਨਿਤ ਦਿਆਲ ਪ੍ਰਭ ਹੈ ਕਿਰਪਾ ਨਿਤ ਦਿਆਲ ਪ੍ਰਭ ਅਸੀਂ ਤੇਰੀ ਸ਼ਰਨ ਆ ਗਏ ਕਿਰਪਾ ਨਿਤ ਕਿਰਪਾ ਦਾ ਤੂੰ ਸਮੁੰਦਰ ਹੈ ਖਜ਼ਾਨਾ ਹੈ ਦਿਆਲ ਹੈ ਸਾਰੇ ਇਹ ਸਾਰੇ ਕਿਰਪਾ ਨਿਤ ਦਿਆਲ ਗੁਰਮੁਖਾਂ ਦੇ ਨਾਮ ਰੱਖੇ ਨੇ ਮਨਮੁਖਾਂ ਦੇ ਨਾਮ ਨਹੀਂ ਰੱਖੇ ਮਨਮੁਖ ਕਹਿੰਦੇ ਨੇ ਗੁਰਮੁਖਾਂ ਦੀ ਰੀਸ ਪਰ ਮੰਨਦੇ ਨਹੀਂ ਗੁਰਮੁਖ ਜੋ ਕਹਿੰਦੇ ਨੇ ਮੰਨਦੇ ਕਿਉਂਕਿ ਉਹਨਾਂ ਨੇ ਦੇਖ ਕੇ ਸਮਝ ਕੇ ਕਹੀ ਹੋਈ ਗੱਲ ਹੈ ਇਹਨਾਂ ਨੇ ਬੇਸਮਝੀ ਨਾਲ ਕਹੀ ਹੋਈ ਹੈ ਮਨਮੁਖ ਬੇਸਮਝੀ ਨਾਲ ਕਹੀ ਜਾਂਦੇ ਨੇ ਇਸ ਕਰਕੇ ਮੰਨਦੇ ਨਹੀਂ ਗੁਰਮੁਖਾਂ ਨੇ ਸਮਝ ਕੇ ਦੇਖ ਕੇ ਕਹੀ ਹੈ ਇਸ ਕਰਕੇ ਮੰਨਦੇ ਇਹ ਨਾ ਉਹਨਾਂ ਦੇ ਰੱਖੇ ਨੇ ਤਾਂ ਹੀ ਤਾਂ ਗੁਰਮੁਖ ਫਿਰ ਕਹੇ ਮਨਮੁਖ ਕਹਿੰਦੇ ਨੇ ਉਹ ਜੀ ਕਹਿਰ ਕਰਦਾ ਰੱਬ ਨੇ ਤਾਂ ਕਹਿਰ ਕਰਦਾ ਕਹਿਰ ਕਾਦੇ ਕਰਦਾ ਦਿਆਲ ਜਿਹੜਾ ਹੁੰਦਾ ਹੈ ਕਹਿਰ ਕਰਦਾ ਹੁੰਦਾ ਐ ਵੀ ਕਹਿੰਦੇ ਉਹ ਜੋ ਕਹਿੰਦੇ ਨੇ ਉਹ ਪੱਕਾ ਨਹੀਂ ਹੈਗੀ ਉਹ ਗੱਲ ਵੀ ਸੱਚ ਕਹਿੰਦੇ ਨੇ ਬਸ ਉਹ ਰੀਸ ਕਹਿ ਦਿੰਦੇ ਨੇ ਦਿਆਲੂ ਹੈ ਜੀ ਕਿਰਪਾਲੂ ਹੈ ਵੀ ਕਹੀ ਜਾਂਦੇ ਨੇ ਕਹਿਰ ਵੀ ਕਰਦਾ ਕਹਿੰਦੇ ਨੇ ਦੋਏ ਗੱਲਾਂ ਕਹਿ ਦਿੰਦੇ ਭਗਤ ਨਹੀਂ ਦੋਏ ਗੱਲਾਂ ਕਹਿੰਦੇ ਮਨ ਉਹ ਖੜੇ ਹੀ ਨਹੀਂ ਗੱਲ ਤੇ ਇਹ ਗੁਰਮੁਖਾਂ ਦੇ ਰੱਖੇ ਨਾ ਉਹਨੇ ਭਗਤਾਂ ਦੀ ਰੀਸ ਦੂਏ ਲੋਕ ਕਹਿੰਦੇ ਨੇ ਮੰਨਦੇ ਨਹੀਂ ਹਨ ਰੱਬ ਨੇ ਦਾ ਅਨਰਥ ਕਰਤਾ ਦੀ ਕਰੋਪੀ ਵੀ ਕਹਿੰਦੇ ਨੇ ਦੀ ਕਰੋਪੀ ਜਿਹੜੇ ਦੀ ਕਰੋਪੀ ਮੰਨਦੇ ਨੇ ਉਹ ਫਿਰ ਕੁਦਰਤ ਨੂੰ ਜੈਲੋ ਕਿਵੇਂ ਕਹਿੰਦੇ ਨੇ ਮੰਨਦੇ ਨੇ ਕਿਉਂ ਕਹਿੰਦੇ ਨੇ ਇਹ ਝੂਠੇ ਲੋਕ ਨੇ ਨਾ ਕੀ ਹੈ ਘੜੀ 'ਚ ਕੁਝ ਘੜੀ ਝੂਠੇ ਲੱਗੀ ਹੁੰਦਾ ਪਲਟ ਜਾਣਾ ਝੂਠੇ ਨੇ ਇੱਕ ਅਖਰ ਹਰ ਮਨ ਵਸਤ ਇੱਕ ਜਿਹੜਾ ਹੈਗਾ ਇੱਕ ਹੈ ਉਹ ਅਖਰ ਹੈ ਅਖਰ ਹੁੰਦਾ ਜਿਹੜਾ ਘਟੇ ਨਾ ਪੁਰਾਣਾ ਨਾ ਹੋਵੇ ਮਾਇਆ ਨੂੰ ਜਰਾ ਰੋਗ ਲੱਗਦਾ ਪੁਰਾਣੀ ਹੁੰਦੀ ਸੱਚ ਪੁਰਾਣਾ ਨਹੀਂ ਹੁੰਦਾ ਜਿਹੜਾ ਅੰਦਰ ਸਤ ਸਰੂਪ ਹੈ ਆਤਮਾ ਸਤ ਸਰੂਪ ਹੈ ਇਹ ਸਾਰੇ ਘਟਦੀ ਨਹੀਂ ਮਲੀਨ ਹੋ ਜਾਂਦੀ ਹੈ ਮਲੀਨ ਹੋ ਜਾਣਾ ਮੈਲ ਜਾਂ ਮਲੀਨ ਹੁੰਦੀ ਹੈ ਕੁਝ ਹੋਰ ਚੜ ਜਾਂਦਾ ਹੈ ਤੇ ਘਟੀ ਨਹੀਂ ਹੈ ਵਧੀ ਹੈ ਮਲੀਨ ਹੋ ਕੇ ਵੱਧਦਾ ਕਪੜਾ ਮੈਲਾ ਹੋ ਕੇ ਭਾਰੀ ਹੋ ਜਾਂਦਾ ਮੈਲਾ ਹੋ ਕੇ ਕਪੜਾ ਭਾਰੀ ਹੋਊਗਾ ਤਾਂ ਉਦੋਂ ਹੌਲਾ ਹੋ ਜਾਂਦਾ ਸਮਾਂ ਇਸ ਕਰਕੇ ਮਨ ਵੀ ਮੈਲਾ ਹੋ ਕੇ ਭਾਰੀ ਹੋ ਗਿਆ ਤਾਂ ਹੀ ਡੁੱਬਦਾ ਨਾ ਹੈ ਡੁੱਬਲਾ ਭਾਰੀ ਹੋਇਆ ਹੈ ਇਹ ਹੌਲਾ ਹੋ ਜਾਏ ਪਤੰਗ ਹੋ ਜਾਂਦਾ ਫਿਰ ਮੈਂ ਲੱਗੇ ਨਾ ਮੈਲ ਪਤੰਗ ਜਾਂ ਮੈਲ ਨਹੀਂ ਲੱਗਦੀ ਫਿਰ ਪਤੰਗ ਪਤੰਗ ਆਵਾਜ਼ ਛੁੱਟਦਾ ਹੈ ਗਾਲ 'ਚ ਪਤੰਗ ਦਾ ਆਵਾਜ਼ ਛੁੱਟਦਾ ਫਿਰ ਇਹਨੂੰ ਡੋਬਣ ਵਾਲੀ ਜਿਹੜੀ ਹੈ ਮੈਲ ਹੈ ਬਲੀਮ ਤਾਂ ਡੋਬਦੀ ਹੈ ਇਹਨੂੰ ਉਹ ਅਖਾਰਾ ਹੈ एक ਅਖਰ ਹਰਦਾ ਨਹੀਂ ਹੈ ਇੱਕ ਅਖਰ ਹਰ ਮਨ ਬਸਤ ਹਰ ਹਰ ਜਿਹੜਾ ਅਖਰ ਮਨ ਦੇ ਅੰਦਰ ਵਸਦਾ ਉਹ ਨਾਲਕ ਹੋਤ ਨੇ ਹਾਂ ਉਹ ਇੱਕੋ ਹੀ ਹੈ ਮਤਲਬ ਇੱਕੋ ਹੀ ਹੈ ਸਾਰਾ ਉਹਦੇ ਕੋਈ ਰੰਗ ਰੂਪ ਇੱਕੋ ਜਿਹਾ ਸਭ ਨਾਨਕ ਇੱਕ ਹਰ ਹਰ ਮਨ ਵਸਤ ਨਾਲਕ ਹੋਤ ਨਿਹਾਲ ਨਾਨਕ ਹੋਤ ਨਿਹਾਲ ਉਹ ਨਿਹਾਲ ਹੋ ਜਾਂਦਾ ਹੈ ਜਿਹੜਾ ਇਹ ਗੱਲ ਸਮਝ ਲੈਂਦਾ ਹਰ ਮੇਰੇ ਅੰਦਰ ਪਰ ਹਰ ਨੂੰ ਦੇਖ ਲੈਂਦਾ ਉਹ ਨਿਹਾਲ ਜਿਹਨੂੰ ਇਹ ਪਤਾ ਲੱਗਾ ਮੇਰੇ ਅੰਦਰ ਹੈ ਬੰਦਾ ਟੋੜੂਗਾ ਉਹ ਜਿਹਨੇ ਇਹ ਵਿਸ਼ਵਾਸ ਕਰ ਲਿਆ ਮੇਰੇ ਅੰਦਰ ਕਹਿੰਦੇ ਸਾਰੇ ਨੇ ਅੰਦਰ ਹੈ ਟੋੜਦਾ ਕਿਉਂ ਨਹੀਂ ਫਿਰ ਬਾਹਰੋਂ ਕੀ ਟੋੜ ਦਿਓ ਇਹ ਸਭ ਸੁਣੀਆਂ ਸੁਣਾਈਆਂ ਗੱਲਾਂ ਨੇ ਕਹੀ ਜਾਂਦੇ ਨੇ ਕਿਸੇ ਨੂੰ ਭਰੋਸਾ ਨਹੀਂ ਆਉਂਦਾ ਬਾਹਰ ਕੀ ਟੋੜਦੇ ਅੱਖਾਂ ਨਾਲ ਦਰਸ਼ਨ ਕਾਦੇ ਕਰਦੇ ਹੋ ਨਾਨਕ ਤੋਂ ਕੀ ਲੈਣਾ ਫਿਰ ਤੁਸੀਂ ਦਰਸ਼ਨ ਕਰਕੇ ਹਰ ਅੰਦਰ ਉਹਦੇ ਕਰੋ ਦਰਸ਼ਨ ਗੁਰਬਾਣੀ ਨੇ ਦੱਸਿਆ ਹੈ ਦਰਸ਼ਨ ਇਹ ਹੋਣਗੇ ਇਹ ਕਿਉਂ ਨਹੀਂ ਕਰਨ ਲੱਗੇ ਇਹਦੇ ਤੇ ਕੋਈ ਵਿਸ਼ਵਾਸ ਨਹੀਂ ਨਾਲੇ ਮੁੱਦਾ ਹੀ ਨਹੀਂ ਹੈ ਵਿਸ਼ਵਾਸ ਵਾਲਾ ਤਾਂ ਮੁੱਦਾ ਦਾ ਸਿਰਫ ਸੰਸਾਰੀ ਪਦਾਰਥ ਨੇ ਲੋੜ ਇਹ ਨਹੀਂ ਹੈ ਡਿਮਾਂਡ ਇਹ ਨਹੀਂ ਹੈ ਗੁਰਮਤਿ ਹਾਸਲ ਕਰਨਾ ਮੁੱਦਾ ਹੀ ਨਹੀਂ ਹੈ ਜਿਹਦਾ ਮੁੱਦਾ ਹੈ ਉਹ ਹੋਰ ਗੱਲ ਹੈ ਜਿਹਦਾ ਨਹੀਂ ਮੁੱਦਾ ਉਹਨਾਂ ਦੀ ਹੋਰ ਗੱਲ ਉਹਨਾਂ ਦਾ ਰਾਹ ਹੋਰ ਹੈ ਦੂਜਿਆਂ ਦਾ ਉਹਨਾਂ ਦੀ ਅਰਦਾਸ ਹੋ ਰਿਹਾ ਉਹਨਾਂ ਦੀ ਹੋਰ ਉਹਨਾਂ ਦੀ ਮਨੌਤ ਹੋ ਰਿਹਾ ਉਹਨਾਂ ਦੀ ਹੋਰ ਉਹਨਾਂ ਦਾ ਰਾਹ ਹੋ ਰਿਹਾ ਮੰਨਣ ਵਾਲਿਆਂ ਦਾ ਨਾਮ ਮੰਨਣ ਵਾਲਿਆਂ ਦਾ ਰਾਹ ਹੋ ਰਿਹਾ ਮੁੱਖੋਂ ਕਹਿੰਦੇ ਨੇ ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ ਗੰਢ ਲਾਉਂਦਾ ਹੈ ਨਹੀਂ ਧੋਖਾ ਦਿੰਦਾ ਵੀ ਮੇਰੀ ਪ੍ਰੀਤ ਹੈ ਜਾਣਨ ਹਾਰ ਪ੍ਰਭੂ ਪ੍ਰਵੀਨ ਉਹ ਜਾਣਦਾ ਨਹੀਂ ਉਹ ਧੋਖਾ ਦੇ ਦੇਗਾ ਤੂੰ ਬੜਾ ਚਲਾਕ ਬਾਹਰ ਭੇਖ ਨਾ ਕਾਹੂ ਭੀਨ ਜਿਹੜਾ ਬਾਹਰ ਕਿਸੇ ਕਿਸਮ ਦਾ ਵੀ ਭੇਖ ਹੋਵੇ ਕਹੇ ਜਿਹੇ ਜਾਂ ਮਰਜ਼ੀ ਬਣਾ ਲੈ ਉਹ ਕਿਸੇ ਨਾਲ ਨਹੀਂ ਭੇਜਦਾ ਉਹ ਵਿਸ਼ਵਾਸ ਨਹੀਂ ਕਰਦਾ ਬਾਹਰ ਵਾਲੇ ਭੇਖ ਤੇ ਕਿਸੇ ਹੀ ਭੇਖ ਤੇ ਵਿਸ਼ਵਾਸ ਨਹੀਂ ਕਰਦਾ ਜਿਹੜਾ ਨਹੀਂ ਹੈਗਾ ਵੀ ਇਹ ਜੀ ਭਗਤ ਹੈ ਇਹਦਾ ਬੜਾ ਇਹ ਤਾਂ ਬਹੁਤ ਐ ਫਲਾਣੇ ਰੰਗ ਦਾ ਜੋੜਾ ਨੀਲੇ ਰੰਗ ਹੈ ਪੀਲਾ ਰੰਗ ਹੈ ਹੋਰ ਰੰਗ ਰੰਗ ਨੇ ਨਾ ਅੱਡ ਬਾਹਰੀ ਭੇਖ ਦਾ ਤੇ ਕੋਈ ਅਸਰ ਨਹੀਂ ਹੁੰਦਾ ਅੰਦਰਲੇ ਪੇਟ ਅਸੂਲ ਮਨ ਕਾਲਾ ਹੈ ਮਨ ਨਿਰਮਲ ਹੈ ਉਹਦਾ ਮਨ ਕੇ ਹੈ ਉਹਦਾ ਅਸਰ ਹੁੰਦਾ ਪੇਟ ਦਾ ਬਾਹਰ ਦਾ ਕੋਈ ਅਸਰ ਨਹੀਂ ਪੇਟ ਦਾ ਉਹਦੇ ਤੇ ਅਸਰ ਨਹੀਂ ਜਿਹਦੇ ਕੋਈ ਅੱਖਾਂ ਨੇ ਮਾਇਆ ਵਾਲੀਆਂ ਉਹਦੇ ਤੇ ਅੱਖਾਂ ਹੀ ਹਨ ਉਹਦਾ ਸਰੀਰ ਹੈ ਨਹੀਂ ਉਹ ਆਪਣੇ ਵਰਗਾ ਸਰੀਰ ਦੇਖਦਾ ਮੇਰੇ ਵਰਗਾ ਸਰੀਰ ਕਿਹਦਾ ਉਹਨੇ ਆਪਣੇ ਨਾਲ ਸਰੀਰ ਬਣਾਉਣਾ ਉਹ ਜੇ ਸਾਡੇ ਅੰਦਰ ਇੱਛਾ ਹੈ ਸਿੱਖ ਬਣਾਉਣ ਦੀ ਆਦਮੀ ਨੂੰ ਹੈ ਚਾਹੇ ਕੋਈ ਕਿਤੇ ਦਾ ਹੋਵੇ ਆਦਮੀ ਆਦਮੀ ਖਾਤਰ ਇੱਛਾ ਪੈਦਾ ਹੋ ਸਿੱਖ ਬਣਾ ਲਈ ਜਾਨਵਰਾਂ ਖਾਤਰ ਵੀ ਇੱਛਾ ਪੈਦਾ ਹੁੰਦੀ ਵੀ ਸਿੱਖ ਬਣਾ ਲਈ ਜੋਨਾਂ ਦਾ ਸਾਡੇ ਵਰਗਾ ਸਰੀਰ ਨਹੀਂ ਹੈ ਜਿਹੜਾ ਨਿਰਾਕਾਰ ਵਰਗਾ ਸਰੀਰ ਦਾ ਨਾ ਉਹਨੂੰ ਉਹ ਸਿੱਖ ਬਣਾਉਂਦਾ ਜਿਹੜਾ ਉਹਦੇ ਵਰਗਾ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹਦੇ ਨਾਲ ਵਸੂਗਾ ਉਹਦੇ ਕੋਲ ਜਾ ਕੇ ਜਾਨਵਰਾਂ ਨੂੰ ਅਸੀਂ ਕੱਦ ਨਹੀਂ ਪੜਾਉਂਦੇ ਬਾਣੀ ਉਹ ਗੱਲ ਲੱਗਾ ਵੀ ਉਹ ਕਮਾਦਾਂ ਨੂੰ ਸੁਣਾਉਣ ਲੱਗੇ ਸੀ ਬਾਣੀ ਉਹਨਾਂ ਦਾ ਕੀ ਹੈ ਤਾਂ ਪਖੰਡੀ ਨੇ ਗੱਲੇ ਕਮਾਦ ਨੂੰ ਬਾਣੀ ਸਿਖਾਓ ਜੀ ਉੱਥੇ ਪਤਾਸੇ ਬਣਨੇ ਉਹਦਾ ਵਧੀਆ ਅਮਰਤ ਬਣੂ ਉਹਨਾਂ ਦਾ ਕੀ ਹੈ ਤਾਂ ਪਖੰਡੀ ਨੇ ਪਖੰਡ ਜਲਾਉਣਾ ਸੀ ਉਹ ਚਲੇ ਆਈ ਕਿਉਂ ਫਿਰ ਪਤਾਸੇ ਤੋਂ ਸਾਬਤ ਕਰਨਾ ਸੀ ਇਹਨਾਂ ਦਾ ਅਮਰ ਛਕਿਆ ਕਰੋ ਅਲੱਗ ਹੁਣ ਫਿਰ ਚੰਗੇ ਸਿੱਖ ਕਿਉਂ ਨਹੀਂ ਪੈਦਾ ਹੋਏ ਫਿਰ ਫਸ ਗਏ ਇਹ ਤਾਂ ਥੋੜੇ ਦਾ ਅਸਲੀ ਸਿੱਖ ਪੈਦਾ ਹੋਣੇ ਨਹੀਂ ਚਾਹੀਦੇ ਨੇ ਹੁਣ ਤੁਹਾਡਾ ਦਾ ਤੁਸੀਂ ਤਾਂ ਬਾਣੀ ਸੁਣਾ ਸੁਣਾ ਕੇ ਕਮਾਤ ਕੀਤਾ ਹੁਣ ਜਦ ਉਹ ਸਬੂਤ ਫਿਰ ਹੋਣਾ ਤਾਂ ਉਹੀ ਕੁਝ ਉਹ ਠੱਪ ਕਰਤੀ ਗੱਲ ਉਹਨਾਂ ਨੇ ਗਾਂ ਫਸਦੇ ਨੇ ਲਿਆਓ ਵੀ ਤੁਹਾਡੇ ਤਾਂ ਪਤਾਸੇ ਬਹੁਤ ਵਧੀਆ ਨੇ ਇਹ ਤਾਂ ਪੀਣ ਸਾਰੇ ਸਿੱਖ ਬਣ ਜਾਣਾ ਸਾਰਿਆਂ ਨੇ ਸਿੱਖ ਬਣਨਾ ਨਹੀਂ ਉਹਨੇ ਕਹਾ ਇਹ ਵੀ ਇਹ ਪਖੰਡ ਚਲਾਉਂਦੇ ਨੇ ਗਾਂ ਜਾਂ ਫਸਦੇ ਨੇ ਵੀ ਬੰਦ ਕਰ ਲੈਂਦੇ ਨੇ ਚੁੱਪ ਕਰ ਜਾਂਦੇ ਨਵੇਂ ਨਵੇਂ ਪਖੰਡ ਚਲਾਉਂਦੇ ਨੇ ਬੁੱਧੀਹੀਨ ਆਦਮੀ ਕੀ ਚਲਾ ਲੂਗਾ ਬੁੱਧੀਹੀਨ